ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਦੇਖੋ ਕਹਿੰਦੇ ਮਾਤਾ ਦੇ ਉਧਰ ਦੇ ਵਿੱਚ ਬੱਚਾ ਹੁੰਦਾ ਰੋ ਰੋ ਹੋ ਨਹੀਂ ਸਕਦਾ ਬੰਦ ਕੁਝ ਹੋ ਨਹੀਂ ਸਕਦਾ ਹੱਥ ਪੈਰ ਹੋ ਨਹੀਂ ਹਿਲਾ ਸਕਦਾ ਉੱਥੇ ਵੀ ਉਹਨੂੰ ਜਿਉਂਦਾ ਰੱਖਿਆ ਪ੍ਰਤਪਾਲ ਦੇ ਸਾਹ ਨਹੀਂ ਆਉਂਦਾ ਬਿਨਾਂ ਸਾਹ ਤੇ ਰੱਖਿਆ ਹੈ ਪ੍ਰਤਪਾਲ ਕਰ ਰਹੇ ਛੋਟੇ ਤੇ ਬੜਾ ਕਰ ਰਹੇ ਬਿੰਦ ਤੇਜਨ ਪਿੰਡ ਕੀ ਆ ਇੱਕ ਬੂਦ ਤੋਂ ਪਿੰਡ ਬਣਾਤਾ ਸਰੀਰ ਬਣਾਤਾ ਉੱਥੇ ਸੋ ਕਿਉਂ ਬਨੋ ਵਸਾਰੀ ਹੈ ਕਿਉਂ ਵਸਾਰਦੇ ਹੋ ਤੁਸੀਂ ਉਹਨੂੰ ਮਨੋ ਉਹ ਕਿਹਨੇ ਉੱਥੇ ਪ੍ਰਤਪਾਲ ਰੱਖਿਆ ਹੋਇਆ ਬਸ ਇਹ ਖੋਜਣ ਦੀ ਵਿਸ਼ਾ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਕੌਣ ਕਰੇ ਪ੍ਰਤਪਾਲ ਮਾਤਾ ਕਰਦੀ ਹੈ ਪ੍ਰਤਪਾਲ ਉੱਥੇ ਕੋਈ ਕਰਦੇ ਕਿਸੇ ਦਾ ਉੱਥੇ ਹੱਥ ਨਹੀਂ ਉੱਪੜਦਾ ਖੁਰੀ ਪ੍ਰਤਪਾਲ ਉੱਥੇ ਵਰਤਮਾਨ ਕਾਉਂਟ ਕਰਦਾ ਖੋਜ ਦਾ ਵਿਸ਼ਾ ਇਹ ਤਾਂ ਖੋਜ ਦਾ ਵਿਸ਼ਾ ਸਵਾਲ ਹੈ ਕੌਣ ਕਰੇ ਵਰਤਮਾਨ ਜਿਹਨੇ ਸ੍ਰਿਸ਼ਟੀ ਸਾਜੀ ਉਹੀ ਵਰਤਮਾਨ ਕਰਦਾ ਮਨੋ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਲੀ ਮੈਂ ਆਹਾਰ ਪਹੁੰਚਾਵੇ ਉੱਤੇ ਆਹਾਰ ਨੂੰ ਖਰਾਕ ਮਿਲਦੀ ਆ ਅੱਗਾ ਉੱਥੇ ਇਧਰਲੇ ਪਾਸੇ ਬਹੁਤ ਖਾ ਨੇ ਹਜਮ ਹੋ ਜਾਂਦਾ ਗੜ ਜਾਂਦਾ ਖਤਮ ਹੋ ਜਾਂਦਾ ਇਧਰਲੇ ਪਾਸੇ ਮਨੁੱਖ ਪੈਦਾ ਹੋ ਰਿਹਾ ਅੱਗ ਕੋਈ ਹੈ ਇੱਕੋ ਕੋਈ ਭੱਠੀ ਹੈ ਉਹਨੇ ਉਹ ਟੈਂਪਰੇਚਰ ਇੱਧਰ ਵੀ ਇੱਧਰ ਵੀ ਮੇਦਾ ਜੀ ਵੀ ਟੈਂਪਰੇਚਰ ਹੁੰਦੀ ਹੈ ਸਾਰੇ ਸਰੀਰ ਦੀ ਬਾਡੀ ਦੀ ਟੈਂਪਰੇਚਰ ਇੱਕ ਹੈ ਇੱਕ ਪਾਸੇ ਮਾਸ ਹਜਮ ਹੋ ਰਿਹਾ ਇੱਕ ਪਾਸੇ ਮਾਸ ਬਣ ਰਿਹਾ ਕੀ ਕਰਾਂ ਬਾਤ ਮਨੋ ਕੋ ਬਸਾਰੀਏ ਏਵੜ ਦਾਤਾ ਮਨੋ ਕੋ ਬਸਾਰੀਏ ਏਵੜ ਦਾਤਾ ਜੀ ਅਗਨੀ ਮਾ ਆਹਾਰ ਪਹੁੰਚਾਵੇ ਅਗਨ ਦੇ ਵਿੱਚ ਆਹਾਰ ਪਹੁੰਚਾ ਰਿਹਾ ਤੁਹਾਨੂੰ ਖੁਰਾਕ ਪਹੁੰਚਾ ਰਿਹਾ ਕਿੰਨਾ ਵੱਡਾ ਸਿਸਟਮ ਕੀਤਾ ਹੋਇਆ ਉਹਨੇ ਇਹ ਵੀ ਪੈਦਾ ਹੋ ਗਏ ਲੈ ਚਲੋ ਜੀ ਇਹ ਤਾਂ ਬਸ ਉਹੀ ਜੰਦਰ ਪੈਦਾ ਕਿਹੜਾ ਆਪ ਕਰਨਾ ਆਪ ਕਰਨਾ ਹੋਵੇ ਪਤਾ ਲੱਗ ਜਵੇ ਇਹ ਕੰਮ ਆਦਮੀ ਨੇ ਕਰਨਾ ਹੋਵੇ ਪਤਾ ਲੱਗ ਜਵੇ ਕਿਵੇਂ ਹੁੰਦਾ ਕਿ ਰੈਡੀਮੇਡ ਹੈਗਾ ਆਪੇ ਹੋ ਜਾਂਦਾ ਪੈਦਾ ਆਦਮੀ ਨੂੰ ਕੀ ਲੋੜ ਹੈ ਨਵਾਜ਼ ਤੇ ਉਹ ਦੇਣ ਦੀ ਉਧਰ ਨੂੰ ਇਸ਼ਾਰਾ ਕੀਤਾ ਆ ਦੇਖੋ ਕੀ ਹੋ ਰਿਹਾ ਤੁਹਾਡੇ ਨੇੜੇ ਹੀ ਉੱਤੇ ਅੱਗ ਦੇ ਵਿੱਚ ਆਹਾਰ ਪਹੁੰਚ ਰਿਹਾ ਉਹਨੂੰ ਖਰਾਕ ਏਵੜ ਦਾਤਾ ਹੈ ਉਹ ਉਹਨੂੰ ਬਸਾਰਿਆ ਹੈ ਜਿਹਨੂੰ ਤੁਸੀਂ ਹਾਂਜੀ ਉਸ ਨੂੰ ਕਿਉਂ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਬਲਾਵੇ ਜਿਸ ਨੂੰ ਆਪਣੀ ਲਿਬਲਾਜ ਨਾ ਕੋਈ ਵੀ ਖਤਰਾ ਉਹਨੂੰ ਪਹੁੰਚ ਨਹੀਂ ਸਕਦਾ ਉਹਦੇ ਡੇੜੇ ਵੀ ਨਹੀਂ ਜਾ ਸਕਦਾ ਨਾ ਕੋਈ ਵਕਾਰ ਨਾ ਕੋਈ ਔਗਣ ਇੱਥੇ ਤੱਕ ਕਾਲ ਵੀ ਨਹੀਂ ਉਹਨੂੰ ਪਹੁੰਚ ਸਕਦਾ ਲੋਭ ਉਹਨੂੰ ਬੋਲ ਨਹੀਂ ਸਕਦਾ ਲੋਭ ਆਪਣੇ ਵੱਲ ਖਿੱਚ ਨਹੀਂ ਸਕਦਾ ਉਹ ਕਰੋ ਤੋਂ ਤੇ ਆਪਣਾ ਅਸਰ ਨਹੀਂ ਕਰ ਸਕਦਾ ਦਿਖਾ ਸਕਦਾ ਬੋਲ ਦੇ ਅਸਰ ਉਹ ਆਪਣਾ ਅਸਰ ਨਹੀਂ ਪਾ ਸਕਦਾ ਉਹਦੇ ਤੇ ਉਹ ਸਕਣਾ ਅਸਰ ਪੜੂ ਹੁੰਦਾ ਕਾਰ ਆਪਣੀ ਭੈ ਨਹੀਂ ਦੇ ਸਕਦਾ ਉਹਨੂੰ ਸਾਡੀ ਨੂੰ ਕੋਈ ਭੈ ਨਹੀਂ ਇਹ ਅਸਰ ਨੇ ਸਾਰੇ ਕਰੋ ਉਹਦੀ ਬੁੱਧੀ ਨੂੰ ਛੀੜ ਨਹੀਂ ਕਰ ਸਕਦਾ ਕਰੋ ਬੁੱਧੀ ਫੇਲ ਕਰ ਦਿੰਦਾ ਉਹਦੇ ਕੋਲ ਬਬੇਕ ਬੁੱਧੀ ਹੈ ਕ੍ਰੋਧ ਸੰਸਾਰ ਜੈਡਾ ਨਹੀਂ ਜਿਹੜਾ ਵਿਵੇਕ ਬੁੱਧੀ ਦੇ ਉੱਤੇ ਦੀ ਵਿਵੇਕ ਬੁੱਧੀ ਦੇ ਉੱਤੇ ਹਾਵੀ ਹੋ ਜਵੇ ਵਿਵੇਕ ਬੁੱਧੀ ਸਭ ਤੋਂ ਪਰਮੇਸ਼ਰ ਦੀ ਸ਼ਕਤੀ ਹੈ ਉਹ ਉੱਤੇ ਕ੍ਰੋਧ ਕਿਵੇਂ ਹਾਵੀ ਹੋ ਜੂ ਕ੍ਰੋਧ ਕਿਵੇਂ ਹਾਵੀ ਹੋ ਜੂ ਉਹ ਵੀਰ ਰਸ ਵੀ ਉਹਨੂੰ ਆਪ ਆਉਣਾ ਪੈਂਦਾ ਆਪਣੀ ਮਰਜ਼ੀ ਨਾਲ ਜਦੋਂ ਬਾਣ ਲੱਗ ਗਿਆ ਤਵੇ ਰੋਸ ਜਾਗ ਉਹ ਵੀ ਜਾਣ ਕਰਦਾ ਕਹਿੰਦਾ ਚੰਗਾ ਹੋਣਾ ਇਹਨੂੰ ਦੱਸ ਦਈਏ ਇਹਨੂੰ ਭਲੇਖਾ ਉਹਦਾ ਭਲੇਖਾ ਕਰਨ ਵਾਸਤੇ ਉਹ ਵੀ ਸਿਰਾ ਤਾਤਾ ਨਹੀਂ ਹੁੰਦਾ ਹੈ ਹਰ ਕਿਤੇ ਸਿਰਾ ਤਾਤਾ ਹੁੰਦਾ ਕ੍ਰੋਧ ਨਾਲ ਤਾਤਾ ਹੋ ਗਿਆ ਫਿਰ ਨਾ ਭੈ ਹੁੰਦਾ ਨਾ ਉਹਨੂੰ ਗਰੋਧ ਹੁੰਦਾ ਉਹ ਸਿਰਾ ਤਾਤਾ ਉਹਨੂੰ ਕਹਿੰਦਾ ਪਾਣੀ ਸਿਰਾ ਤਾਤਾ ਹੋ ਜਾਂਦਾ ਸਿਰਾ ਠੰਡਾ ਹੋ ਜਾਂਦਾ ਤਾਤਾ ਗਰਮ ਹੋ ਜਾਂਦਾ ਗਰਮ ਨਹੀਂ ਹੁੰਦਾ ਠੰਡਾ ਵੀ ਨਹੀਂ ਹੁੰਦਾ ਨਾ ਭੈ ਆਵੇ ਨਾ ਗਰੋਧ ਆਵੇ ਆਪਣੀ ਲਿਵ ਆਪੇ ਲਾਏ ਆਪਣੀ ਲਿਵ ਆਪੇ ਲਾਏ ਗੁਰਮੁਖੀ ਸਦਾ ਸੰਭਾਲੀ ਹੈ ਆਪਣੀ ਲਿਵ ਆਪੇ ਲਾਉਂਦਾ ਆਪਣੀ ਭੁੱਖ ਆਪੇ ਲਾਉਂਦਾ ਗੁਰਮੁਖ ਸਦਾ ਸੰਭਾਲੀ ਹੈ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਲੱਗਦੀ ਹੈ ਉਹ ਗੁਰਮੁਖ ਫਿਰ ਸਮਾਈ ਰਹਿੰਦੇ ਨੇ ਕਹੇ ਨਾਨਕ ਏਵੜ ਦਾਤਾ ਸੋ ਕਿਉ ਮਨੋ ਵਸਾਰੀ ਹੈ ਕਹੇ ਨਾਨਕ ਏਵੜ ਦਾਤਾ ਸੋ ਕਿਉ ਮਨੋ ਵਸਾਰੀ ਹੈ ਉਬਲੀ ਕੋ ਜੈਸੇ ਮਲਵਾਲਾ ਤੇਰੇ ਤੈਸੇ ਮੇਰੇ ਮਨ ਭਈਆ ਅਮਲੇ ਨੂੰ ਅਮਲ ਦੇ ਖੇਤ ਬਿਠਾ ਦਈਏ ਉਹਨੇ ਕਾਡੂ ਕੀ ਕਰ ਜਾਣਾ ਕਹਿੰਦਾ ਵੇ ਇੱਥੇ ਦੇ ਜਾ ਰੋਟੀ ਕੋਈ ਨਹੀਂ ਇੱਥੇ ਚੱਲ ਹੋਰ ਕੋਈ ਸਾਖ ਖੂ ਨਾ ਪੂਰਾ ਉਹਦੇ ਬਿਨਾਂ ਤਾਂ ਸਰਜੂ ਅਮਲ ਬਿਨਾਂ ਨਹੀਂ ਸਰਨਾ ਰੋਟੀ ਸਰੀਰ ਨੂੰ ਚਾਹੀਦੀ ਅਮਲ ਉਹਨੂੰ ਚਾਹੀਦਾ ਅਮਲ ਦਾ ਸਮਾਦਰ ਸਰੀਰ ਨਾਲ ਘਟਾ ਆਤਮਾ ਨਾਲ ਜ਼ਿਆਦਾ ਹੈ ਅਮਲ ਦਾ ਤਾਂ ਸਰੀਰ ਨਾਲ ਘੱਟ ਹੈ ਆਤਮਾ ਨਾਲ ਜ਼ਿਆਦਾ ਰੋਟੀ ਦਾ ਤਾਂ ਸਰੀਰ ਨਾਲ ਜ਼ਿਆਦਾ ਆਤਮਾ ਨਾਲ ਘੱਟ ਹੈ ਲੋ ਜੀ ਤਾਂ ਹੀ ਅਮਲ ਦੀ ਗੱਲ ਕੀਤੀ ਹੋ ਠੀਕ ਹੈ ਸਰੀਰ ਨਾਲ ਵੀ ਸੰਬੰਧ ਹੈ ਅਮਲ ਦਾ ਪਰ ਬਹੁਤ ਘੱਟ ਆਤਮਾ ਨਾਲ ਜ਼ਿਆਦਾ ਰੋਟੀ ਦਾ ਸੰਬੰਧ ਸਰੀਰ ਨਾਲ ਜ਼ਿਆਦਾ ਆਤਮਾ ਨਾਲ ਘੱਟ ਹੈ Good